ਕੋ ਰਾਤ ਕਨੀ ਯਾਦ ਕਹਿ ਰੇ ਪਦ ਅੰਤੁ ਉਚਾਰ ਨਾਮ ਤੁਕੇ ਕੇ ਹੋ ਤੈ ਲੀਜੋ ਸਮਤ ਸੁਧਾਰ ਬਾਜਾਂਤ ਕਨੀ ਯਾਦ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਤੁਕੇ ਕੇ ਹੋ ਤੈ ਚੀਨ ਚਤਰ ਨਿਰਧਾਰ ਬਾਹਨਾਂਤ ਕੀ ਯਾਦ ਕਹਿ ਪੁਨ ਰਿਪਨਾ ਦਨਿ ਭਾਖ ਨਾਮ ਤੁਕ ਕੇ ਹੋ ਤੈ ਚੀਨ ਚਤਰ ਚਿਦਰਾਖ ਸੂਰਜ ਜੇ ਅਰ ਧਨਣੀ ਉਚਰ ਰਿਪ ਪਦ ਬੌਰ ਬਖਾਨ ਨਾਮ ਤੁਕ ਕੇ ਹੋ ਤੈ ਚੀਨ ਲਿਓ ਮਾਤਿਵਾਨ ਬਾਜੀਰ ਧਨਣੀ ਯਾਦ ਕੈ ਅੰਤਿਆਂਤਕ ਪਦ ਦੀਨ ਨਾਮ ਤੁਪਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ਸਿੰਧ ਹਰਿ ਪ੍ਰਥਮ ਉਚਾਰ ਕੈ ਰਿਪ ਪਦ ਅੰਤ ਉਚਾਰ ਨਾਮ ਤੁਪਕ ਕੇ ਹੋਤ ਹੈ ਚੀਨ ਚਤਰ ਨਿਰਧਾਰ ਬਾਹਿਨ ਨਾਦਨੀ ਆਦ ਕੈ ਰਿਪ ਪਦ ਅੰਤ ਉਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੁਗਰ ਸੁਧਾਰੇ ਤੁਰੰਗਰੀ ਆਦ ਬਖਾਨ ਕੈ ਧਨਣੀ ਆਰੀ ਉਚਾਰ ਨਾਮ ਤੁਪਕ ਕੇ ਹੋਤ ਹੈ ਲੀਜੋ ਸੋ ਕਵ ਸੁਧਾਰੇ ਅਰਬ ਆਦ ਉਚਾਰ ਕੈ ਰੇ ਪਿਆਰੀ ਬਹੁਰ ਉਚਾਰ ਨਾਮ ਤੁਮਕ ਕੇ ਹੋ ਤੈ ਲੀਜੋ ਸੋ ਕਬ ਸਵਾਰ ਤੁਰੰਗਰ ਧੰਨੀ ਯਾਦ ਕੈ ਰੇ ਪਿਆਰ ਪੁਨ ਪਦ ਦੇਹੋ ਨਾਮ ਤੁਮਕ ਕੇ ਹੋ ਤੈ ਚੀਨ ਚਤੁਰ ਚਿਤ ਲੇਹੋ ਕਿੰਕਨ ਯਾਰ ਧੰਨੀ ਉਚਰ ਰਿਪ ਪਦ ਅੰਤ ਉਚਾਰ ਨਾਮ ਤੁਮਕ ਕੇ ਹੋ ਤੈ ਲੀਜੋ ਸੋ ਕਬ ਵਿਚਾਰ ਕੁਰੀਅਰ ਨਾਦਨੀ ਯਾਦ ਕੈ ਰੇ ਪਿਆਰ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਤ ਸੁਧਾਰ ਮ੍ਰਿਗ ਨਿ ਆਦ ਕਹੈ ਰੇ ਪੁਆਰੇ ਅੰਤੂ ਚਾਰ ਨਾਮ ਤੁਬਕ ਕੇ ਹੋਤ ਹੈ ਲੀਜੋ ਸੁਕਾ ਸੁਧਾਰੇ ਸਿੰਘੀ ਅਰ ਧਨਣੀ ਆਦ ਕਹੈ ਰੇ ਪਿਆਰੇ ਅੰਤੂ ਚਾਰ ਨਾਮ ਤੁਬਕ ਕੇ ਹੋਤ ਹੈ ਚੀਨ ਚਤਰ ਨਿਰਧਾਰ ਮ੍ਰਿਗੀ ਨਿ ਆਦ ਕਹੈ ਰੇ ਪੁਆਰੇ ਅੰਤੂ ਚਾਰ ਨਾਮ ਤੁਬਕ ਕੇ ਹੋਤ ਹੈ ਲੀਜੋ ਸੁਕਾ ਵਿਸਵਾਰੇ ਤ੍ਰਿਣ ਨੂੰ ਉਚਰ ਕੈ ਰਿਪ ਪਦ ਬਹੁਰ ਬਖਾਨ ਨਾਮ ਤੁਬਕ ਕੇ ਹੋਤ ਹੈ ਚਤਰ ਚਿਤ ਪਹਿਚਾਨ ਉਚਰਿ ਆਦ ਬਖਾਨ ਕਹਿ ਰੇਪੋ ਅਰਿ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੁਮਤਿ ਸਵਾਰ ਸੁਵਟਿਆ ਸ਼ਬਦ ਉਚਰ ਕਹਿ ਅੰਤ ਸਤਰ ਪਦ ਦੀਨ ਨਾਮ ਤੁਮਕ ਕੇ ਹੋਤ ਹੈ ਲੀਜੋ ਸੁਗਰ ਸੋਚੀਨ ਆ ਸਤਰ ਸ਼ਬਦ ਉਚਰ ਕਹਿ ਅੰਤ ਆਂਤਿਕ ਪਦ ਭਾਖ ਨਾਮ ਤੁਮਕ ਕੇ ਹੋਤ ਹੈ ਚੀਨ ਚਤੁਰ ਚਿਤਰਾਖ ਸਤਰ ਆ ਸ਼ਬਦ ਉਚਰੀਐ ਸੂਲਨ ਅੰਤ ਉਚਾਰ ਨਾਮ ਤੁਮਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ਆ ਜੁਦਣੀ ਪਖਿਐ ਅੰਤ ਕਨੀ ਪਦ ਭਾਖ ਨਾਮ ਤੁਖ ਕੇ ਹੋ ਤੈ ਚੀਨ ਚਤੁਰ ਚਿਤਰਾਖ ਬਰਮ ਆਦ ਸ਼ਬਦ ਉਚਰ ਕੈ ਬੇਧਨੇ ਅੰਤ ਉਚਾਰ ਬਰਮ ਬੇਧਨੀ ਤੁਖ ਕੋ ਲੀ ਜੋ ਨਾਮ ਸੁਧਾਰ ਚਰਮ ਆਦ ਪਦ ਭਾਖ ਕੈ ਕਾਇਨ ਪਦ ਕੇ ਦੀਨ ਚਰਮ ਕਾਇਨੀ ਤੁਖ ਕੇ ਨਾਮ ਲੀ ਦਿਓ ਚੀਨ ਦੁਰਜਨ ਆਦ ਸ਼ਬਦ ਉਚਰ ਕੈ ਕਾਇਨ ਅੰਤ ਉਚਾਰ ਦੁਰਜਨ ਪਛਨੀ ਤੁਖ ਕੇ ਲੀ ਜੋ ਨਾਮ ਸੁਧਾਰ ਖਾਲ ਪਦ ਆਦ ਬਖਾਨ ਕੈ ਹਾ ਪਦ ਪੁਨ ਕੇ ਦੀਨ ਨਾਮ ਤੁਕ ਕੇ ਹੋਤ ਹੈ ਲੀਜਾ ਹੋ ਸਮਝ ਪਰਬੀਨ ਦੁਸ਼ਟ ਨੇ ਆਦ ਵਿਚਾਰ ਕੈ ਰਿਪਣੀ ਅੰਤ ਬਖਾਨ ਨਾਮ ਤੁਕ ਕੇ ਹੋਤ ਹੈ ਲਿਓ ਪਰਬੀਨ ਪਛਾਨ ਰਿਪਣੀ ਆਦ ਵਿਚਾਰ ਕੈ ਖਿਪਣੀ ਬਹੁਰ ਬਖਾਨ ਨਾਮ ਤੁਕ ਕੇ ਹੋਤ ਹੈ ਲੀਜਾ ਸਮਝ ਸਿਆਨ ਨਾਲ ਸੈਫਨੀ ਤੁਕ ਪਨ ਜਬਰ ਜੰਗ ਹੱਥ ਨਾਲ ਸੁਤਰ ਨਾਲ ਘੁੜ ਨਾਲ ਪਨ ਚੂਰਨ ਪੁਨ ਪਰ ਜਵਾਲ ਜਵਾਰ ਆ ਸ਼ਬਦ ਕੈ ਧਰਨੀ ਅੰਤੁਚਾਰ ਨਾਮ ਤੁਮਕ ਕੇ ਹੋਤ ਹੈ ਲੀਜੋ ਸੁਮਤ ਸੁਧਾਰ ਅਨਲਿਆ ਸ਼ਬਦ ਕੈ ਛੋੜਣੀ ਅੰਤੁਚਾਰ ਨਾਮ ਤੁਮਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ਜਵਾਲਾ ਬਮਨੀ ਆਦ ਕੈ ਮਨ ਮੈਂ ਸੁਗਰ ਵਿਚਾਰ ਨਾਮ ਤੁਮਕ ਕੇ ਹੋਤ ਹੈ ਜਾਣ ਚਤੁਰ ਨਿਰਧਾਰ ਘਨ ਪਦ ਆਦ ਬਖਾਨ ਕੈ ਧੁਨੀ ਅੰਤੁਚਾਰ ਨਾਮ ਤੁਮਕ ਕੇ ਹੋਤ ਹੈ ਚੀਨੋ ਚਤੁਰ ਅਪਾਰ ਕਾਨ ਪਦ ਆਦਿ ਉਚਾਰ ਕੈ ਨਾਦਨੀ ਅੰਤ ਉਚਾਰ ਨਾਮ ਤੁਖ ਕੇ ਹੋ ਤੈ ਚੀਨ ਚਤਰ ਨਿਰਧਾਰ ਬਾਰ ਦੇ ਆਦ ਬਖਾਨ ਕੈ ਸ਼ਬਦ ਨਿਹੰਤ ਉਚਾਰ ਨਾਮ ਤੁਖ ਕੇ ਹੋ ਤੈ ਚੀਨ ਚਤਰ ਨਿਰਧਾਰ ਮੇਘਨ ਧੁਨੀ ਆਦ ਕੈ ਰੇ ਪਿਆਰੀ ਬਹੁਰ ਉਚਾਰ ਨਾਮ ਤੁਖ ਕੇ ਹੋ ਤੈ ਚੀਨੋ ਚਤੁਰ ਅਪਾਰ ਮੇਘ ਸ਼ਬਦ ਨਿ ਬਕਤਰ ਤੇ ਪ੍ਰਥਮ ਸ਼ਬਦ ਉਚਾਰ ਨਾਮ ਤੁਖ ਕੇ ਹੋ ਤੈ ਲੀਜੋ ਸੁਮਤ ਸਵਾਰ ਗੋਲਾ ਆਦਿ ਵਿਚਾਰ ਕੈ ਆਲਿਆ ਅੰਤ ਵਿਚਾਰ ਨਾਮ ਤੁਕ ਕੇ ਹੋਤ ਹੈ ਚੀਨ ਚਤੁਰ ਨਿਰਧਾਰ ਗੋਲਾ ਆਦਿ ਵਿਚਾਰ ਕੈ ਧਰਨੀ ਅੰਤ ਵਿਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੁਮਤਿ ਸਵਾਰ ਗੋਰਾ ਆਦਿ ਵਿਚਾਰ ਕੈ ਅਸਰਣੀ ਪੁਨ ਪਦ ਦੇਹੋ ਨਾਮ ਤੁਕ ਕੇ ਹੋਤ ਹੈ ਚੀਨ ਚਤੁਰ ਚਿਦਲੇ ਹੋ ਗੋਰਾ ਰਹਿਣੀ ਆਦ ਕਹ ਮੁਖ ਤੇ ਸ਼ਬਦ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੁਮਤ ਸਵਾਰ ਗੋੜਾ ਆਦ ਵਿਚਾਰ ਕੈ ਆਲੇ ਅਣੀ ਪੁਨ ਭਾਖ ਨਾਮ ਤੁਮਕੇ ਹੋ ਤੈ ਚੀਨ ਚਤਰ ਚਿਤ ਰਾਖ ਗੋਲਾ ਆਦ ਬਖਾਣ ਕੈ ਸਦਨ ਅੰਤ ਉਚਾਰ ਨਾਮ ਤੁਮਕੇ ਹੋ ਤੈ ਲੀਜੋ ਸੋ ਕਾ ਵਿਚਾਰ ਗੋਲਾ ਪਦ ਪ੍ਰਥਮ ਉਚਰ ਕੈ ਕੇਤਨ ਪਦ ਕਹੋ ਅੰਤ ਨਾਮ ਸਗਲ ਸ੍ਰੀ ਤੁਮਕ ਕੇ ਨਿਕਸ ਚਲਤ ਅਨੰਤ ਗੋਲਾ ਆਦ ਵਿਚਾਰ ਕੈ ਕੇਤਨ ਪਦ ਕੇ ਦੀਨ ਨਾਮ ਤੁਮਕ ਕੇ ਹੋਤ ਹੈ ਲੀਜੋ ਸਮਝ ਪਰਬੀਨ ਗੋਲਾ ਆਦਿ ਵਿਚਾਰ ਕੈ ਸਦਨੀ ਅੰਤ ਵਿਚਾਰ ਨਾਮ ਤੁਖ ਕੇ ਹੋ ਤੈ ਚੀਨ ਚਤਰ ਨਿਰਧਾਰ ਗੋਲਾ ਆਦਿ ਵਿਚਾਰਿਐ ਤਾਮਨ ਅੰਤ ਵਿਚਾਰ ਨਾਮ ਤੁਖ ਕੇ ਹੋ ਤੈ ਲੀਜੋ ਸਮਤ ਸਵਾਰ ਗੋਲਾ ਆਦਿ ਵਿਚਾਰ ਕੈ ਨਈ ਵਾਸਨ ਕੈ ਅੰਤ ਨਾਮ ਤੁਖ ਕੇ ਹੋ ਤੈ ਨਿਕਸ ਚਲਤ ਬੇਅੰਤ ਗੋਲਾ ਆਦਿ ਵਿਚਾਰ ਕੈ ਲਿਆਲੀ ਅੰਤ ਵਿਚਾਰ ਨਾਮ ਤੁਖ ਕੇ ਹੋ ਤੈ ਲੀਜੋ ਸੁਗਰ ਸਵਾਰ ਗੋਲਾ ਆਦਿ ਚਾਰ ਕਹਿ ਮੁਕਤ ਨਿ ਅੰਤੁ ਚਾਰ ਨਾਮ ਤੁਮਕ ਕੇ ਕਹਿ ਕਬੋ ਲੀਜੋ ਸਕਲ ਵਿਚਾਰ ਗੋਲਾ ਆਦਿ ਵਿਚਾਰ ਕਹਿ ਦਾਤੀ ਅੰਤੁ ਚਾਰ ਨਾਮ ਤੁਮਕ ਕੇ ਹੋਤੈ ਚੀਨ ਚਤੁਰ ਨਿਰਧਾਰ ਗੋਲਾ ਆਦਿ ਵਿਚਾਰ ਕਹਿ ਤਜਨੀ ਪੂਨ ਪਦ ਦੇਹੋ ਨਾਮ ਤੁਮਕ ਕੇ ਹੋਤੈ ਚੀਨ ਚਤੁਰ ਚਿਤ ਲੇਹੋ ਜਵਾਲਾ ਆਦਿ ਵਿਚਾਰ ਕਹਿ ਛੱਡਣ ਅੰਤੋ ਚਾਰ ਨਾਮ ਤੁਮਕ ਕੇ ਹੋਤੈ ਲੀਜੋ ਸੁਮਤਿ ਸਵਾਰ ज्वाला शक्तिनी बकत्रते पृथ्म करो बख्यान नाम तुम के हो तय लीजो सुगर पहचान ज्वाला तजनी बकत्रते पृथ्म करो उचार नाम तुम तो के हो तय लीजो चतुर विचार ज्वाला छाडन पृथ्वी मुक्ते करो उचार नाम तुम तो के हो तय लीजो सुगर सुधार ज्वाला दायन पृथ्वी मुक्ते करो उचार नाम तुम के हो तय लीजो सुगर सुधार ਜਵਾਲਾ ਬਕਤਰਣ ਪ੍ਰਿਥਮ ਹੀ ਮੁਖਤੇ ਕਰੋ ਉਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੁਗਰ ਸਵਾਰ ਜਵਾਲਾ ਆਦਿ ਉਚਾਰ ਕੈ ਪਗਟਾਇਨ ਪਦ ਦੇਹੋ ਨਾਮ ਤੁਖ ਕੇ ਹੋਤ ਹੈ ਚੀਨ ਚਤੁਰ ਚਿਤ ਹੋ ਜਵਾਲਾ ਆਦਿ ਉਚਾਰ ਕੈ ਧਰਨੀ ਅੰਤੁ ਚਾਰ ਨਾਮ ਤੁਖ ਕੇ ਹੋਤ ਹੈ ਲੀਜੋ ਸੁਗਰ ਸਵਾਰ ਦੁਰਜਣ ਆਦਿ ਉਚਾਰ ਕੈ ਦਾਹ ਨਿਪੁਨ ਪਦ ਦੇਹੋ ਨਾਮ ਤੁਖ ਕੇ ਹੋਤ ਹੈ ਚੀਨ ਚਤੁਰ ਚਿਤ ਹੋ ਦ੍ਰੁਜ ਨਾਦ ਸ਼ਬਦ ਕੈ ਦਰਰਣੀ ਅੰਤ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੁਗਰ ਸੁਧਾਰ ਗੋਲੀ ਧਰਨੀ ਬਕਤਰ ਤੇ ਪ੍ਰਿਥਮੈ ਕਰੋ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੁਗਰ ਸੁਧਾਰ ਦੁਸ਼ਟ ਆਦ ਸ਼ਬਦ ਉਚਾਰ ਕੈ ਦਾਹਨੀ ਬਹੁਰ ਉਚਾਰ ਨਾਮ ਤੁਕ ਕੇ ਹੋਤ ਹੈ ਲੀਜੋ ਸੁਗਰ ਸੁਧਾਰ ਚਉਪਈ ਕਾਸ਼ਟ ਬ੍ਰਿਸ਼ਟਨ ਆਦ ਉਚਾਰ ਹੋ ਨਾਮ ਤੁਕ ਕੇ ਸਗਲ ਹੋ ਭੂਮਜ ਪ੍ਰਿਸ਼ਠਣ ਪੂਰਨ ਪਦ ਦੀਜੈ ਨਾਮ ਚੀਨ ਤੁਮ ਕੋ ਲੀਜੈ ਕਾਸ਼ਟ ਪ੍ਰਿਸ਼ਠਣੀ ਆਦ ਵਿਚਾਰ ਨਾਮ ਤੁਮ ਕੇ ਸਗਲ ਵਿਚਾਰ ਦ੍ਰਮਜ ਬਾਥਨੀ ਪੁਨ ਪਦ ਦੀਜੈ ਚੀਨ ਨਾਮ ਨਾਲੀ ਕੋ ਲੀਜੈ ਦੋਹਰਾ ਕਾਸ਼ਟ ਪ੍ਰਿਸ਼ਠਣੀ ਪਕਤਰ ਤੇ ਪ੍ਰਿਥਵੈ ਕਰੋ ਚਾਰ ਨਾਮ ਤੁਮ ਕੇ ਹੋ ਤੈ ਲੀਜੋ ਸੁਜਨ ਸਵਾਰੇ ਜਲਜ ਪ੍ਰਿਸ਼ਣੀ ਪ੍ਰਿਥਵੀ ਮੁਕਤੇ ਕਰੋ ਵਿਚਾਰ ਨਾਮ ਤੁਮ ਕੇ ਹੋ ਤੈ ਲੀਜੋ ਸੁਗਰ ਸੁਧਾਰ ਬਾਰਜ ਪ੍ਰਿਸ਼ਠਣ ਆਧੀ ਮੁਕਤੇ ਕਰੋ ਵਿਚਾਰ ਨਾਮ ਤੁਕੇ ਹੋ ਤੈ ਲੀਜੋ ਸੋ ਕਬ ਸੁਧਾਰ ਨੀਰਜ ਲੈਣੀ ਬਕਤਰ ਤੇ ਪ੍ਰਥਮੈ ਕਰੋ ਵਿਚਾਰ ਨਾਮ ਤੁਕੇ ਹੋ ਤੈ ਲੀਜੋ ਸਮਤ ਸਵਾਰ ਅੰਬਜ ਪ੍ਰਿਸ਼ਠਣੀ ਪ੍ਰਥਮੀ ਮੁਕਤੇ ਕਰੋ ਵਿਚਾਰ ਨਾਮ ਤੁਕੇ ਹੋ ਤੈ ਲੀਜੋ ਸਮਤ ਸਵਾਰ ਘਨਜਜ ਪ੍ਰਿਸ਼ਠਣ ਪ੍ਰਥਮੀ ਮੁਕਤੇ ਕਰੋ ਵਿਚਾਰ ਨਾਮ ਤੁਕੇ ਹੋ ਤੈ ਲੀਜੋ ਸੁਗਰ ਸਵਾਰ ਜਲ ਤਰ ਆਦ ਉਚਾਰ ਕੈ ਪ੍ਰਿਸ਼ਠਣ ਧਾਰ ਪਦ ਦੇਹੋ ਨਾਮ ਤੁਮਖ ਕੇ ਹੋਤ ਹੈ ਚੀਨ ਚਤਰ ਚਿਤ ਲੇਹੋ ਬਾਰ ਆਦ ਸ਼ਬਦ ਉਚਰ ਕੈ ਤਰ ਪ੍ਰਿਸ਼ਠਣ ਪੁਨ ਭਾਖ ਨਾਮ ਤੁਮਖ ਕੇ ਹੋਤ ਹੈ ਚੀਨ ਚਤਰ ਚਿਤ ਰਾਖ ਨੀਰ ਆਦ ਸ਼ਬਦ ਉਚਰ ਕੈ ਤਰ ਪਦ ਪ੍ਰਿਸ਼ਠਣ ਦੇਹੋ ਨਾਮ ਤੁਮਖ ਕੇ ਹੋਤ ਹੈ ਚੀਨ ਚਤਰ ਚਿਤ ਲੇਹੋ ਹਰਜ ਬ੍ਰਿਸ਼ਣੀ ਆਦਿ ਹੀ ਮੁਖਤੇ ਕਰੋ ਉਚਾਰ ਨਾਮ ਤੁਕੇ ਹੋਤੈ ਲੀਜੋ ਸੁਰ ਸਵਾਰ ਚਉਪਈ ਬਾਰਜ ਪ੍ਰਿਸ਼ਣੀ ਆਦ ਉਚਾਰ ਨਾਮ ਨਾਲ ਕੀ ਸਕਲ ਵਿਚਾਰ ਪੂਰ ਹੋ ਪ੍ਰਿਸ਼ਣ ਪੁਨ ਪਦ ਦੀਜੈ ਨਾਮ ਜਾਣ ਤੁਪਕ ਕੋ ਲੀਜੈ ਓਮ ਸ਼ਬਦ ਕੋ ਆਦ ਉਚਾਰੋ ਰੋਹ ਪ੍ਰਿਸ਼ਣ ਤੁਮ ਬੌਰ ਸਵਾਰੋ ਨਾਮ ਤੁਪਕੇ ਸਭੀ ਹੋਈ ਹੋਹੀ ਜੋ ਕੋ ਚਤਰ ਚੀਨ ਕਰ ਜੋਹੀ ਤਰ ਰੋਹ ਪ੍ਰਿਸ਼ਣੀ ਆਦ ਉਚਰਿਓ ਨਾਮ ਤੁਪਕ ਕੇ ਸਗਲ ਵਿਚਰਿਯੋ ਕਾਸ਼ਟ ਕੁੰਦਨੀ ਆਦ ਬਖਾਨੋ ਨਾਮ ਤੁਪਕ ਕੇ ਸਭ ਜੀ ਜਾਨੋ ਭੂਮ ਸ਼ਬਦ ਕੋ ਆਦ ਉਚਾਰੋ ਰਹੋ ਸੋ ਸ਼ਬਦ ਕੋ ਬਹੁਰ ਵਿਚਾਰੋ ਨਾਮ ਤੁਮ ਜੂ ਕੇ ਸਭ ਮਾਨੋ ਯਾ ਮੈਂ ਕਛੂ ਭੇਦ ਨਹੀਂ ਜਾਣੋ ਪ੍ਰਿਥੀ ਸ਼ਬਦ ਕੋ ਪ੍ਰਥਮੈ ਦੀਜੈ ਰੋ ਪਦ ਬਹੁਰ ਉਚਾਰਨ ਕੀਜੈ ਨਾਮ ਤੁਮ ਕੇ ਸਭ ਜੀ ਜਾਣੋ ਯਾ ਮੈਂ ਕਛੂ ਭੇਦ ਨਹੀਂ ਮਾਨੋ ਬਿਰ ਸ਼ਬਦ ਕੋ ਆਦ ਉਚਾਰੋ ਪ੍ਰਿਸ਼ਟਨ ਪਦ ਕਹਿ ਜੀ ਵਿਚਾਰੋ ਨਾਮ ਤੁਮ ਕੇ ਹੋਏ ਅਪਾਰਾ ਯਾ ਮੈਂ ਕਛੂ ਨਾ ਭੇਦ ਨਿਆਰਾ